ਮੰਨੈ ਸੁਰਤੀ ਹੋਵੇ ਮਨ ਬੁੱਧ ਇੱਕ ਗੱਲ ਹੈ ਮੰਨਣ ਨਾਲ ਪਹਿਲੀ ਸਟੇਜ ਦੇ ਵਿੱਚ ਮਨ ਬੁੱਧ ਸੁਰਤ ਵਿੱਚ ਆ ਜਾਂਦੇ ਨੇ ਹੋਸ਼ ਆ ਜਾਂਦੀ ਹੈ ਉਹਨਾਂ ਨੂੰ ਵੀ ਕੀ ਕਰ ਰਹੇ ਆ ਦੁਨੀਆ ਕੀ ਕਰ ਰਹੀ ਹੈ ਕਰਨਾ ਕੀ ਚਾਹੀਦਾ ਸੀ ਇੰਨੀ ਹੋਸ਼ ਹੁੰਦੀ ਹੈ ਪਹਿਲਾਂ ਬਾਣੀ ਨੂੰ ਸੁਣ ਕੇ ਜੇ ਬਾਣੀ ਤੇ ਵਿਸ਼ਵਾਸ ਕਰੀਏ ਜੇ ਗੁਰਬਾਣੀ ਤੇ ਵਿਸ਼ਵਾਸ ਕਰੀਏ ਨਾ ਤਾਂ ਸੁਰਤ ਮਨ ਬੁੱਧ ਨੂੰ ਸੁਰਤ ਆਉਂਦੀ ਹੈ ਸੁਰਤ ਵੀ ਕੀ ਕਰ ਰਹੇ ਆ ਕੀ ਕਰਨਾ ਚਾਹੀਦਾ ਹੈ ਦੁਨੀਆ ਕੀ ਕਰ ਰਹੀ ਹੈ ਕੀ ਕਰਨਾ ਚਾਹੀਦਾ ਸੀ ਸਿੱਖ ਕੀ ਕਰ ਰਹੇ ਨੇ ਕੀ ਕਰਨਾ ਚਾਹੀਦਾ ਸੀ ਇਹ ਹੋਸ਼ ਆ ਹੁੰਦੀ ਹੈ ਮੰਨਣ ਨਾਲ ਨਾ ਸੁਣੀਆ ਨਾ ਮੰਨੀਆ ਇਸ ਕਰਕੇ ਸਿੱਖਾਂ ਨੂੰ ਕੋਈ ਪਤਾ ਨਹੀਂ ਜਿੱਦਾਂ ਜਿਹੜਾ ਮੰਨ ਲੂ ਔਰ ਸੁਣ ਲੂ ਸੁਣ ਲੂ ਔਰ ਮੰਨ ਲੂ ਉਹਨੂੰ ਪਤਾ ਲੱਗੂ ਕਿ ਕੀ ਕਿੱਧਰ ਨੂੰ ਜਾ ਰਹੇ ਨੇ ਜਾਣਾ ਕਿੱਧਰ ਨੂੰ ਸਿੱਖੀ ਕਿਤੇ ਨਹੀਂ ਗਈ ਹੈ ਸਿੱਖੀ ਕਿੱਥੇ ਗਈ ਹੈ ਸਿੱਖਿਆ ਗਈ ਹੈ ਠੀਕ ਇੱਥੇ ਸਿੱਖਿਆ ਜਿਹੜੀ ਗਈ ਹੈ ਬਈ ਸਾਡੇ ਕੋਲ ਕੋਈ ਚੀਜ਼ ਸੀ ਪੈਸਾ ਸੀ ਨੁਕਸਾਨ ਹੋ ਗਿਆ ਉਹ ਤਾਂ ਗੱਲ ਅਲੱਗ ਹੈ ਸਿੱਖੀ ਹੈ ਕੀ ਸਿੱਖੀ ਦਾ ਸਿੱਖਿਆ ਸਿੱਖਿਆ ਲਈ ਕਿਹਦੇ ਹੈ ਜਿਹਦੇ ਕੋਲੋਂ ਚਲੀ ਗਈ ਜਿਹੜੇ ਲੋਕ ਰੌਲਾ ਪਾਉਂਦੇ ਸਿੱਖੀ ਗਈ ਮੈਂ ਕਹਿੰਦਾ ਠੀਕ ਹੀ ਦੇ ਕੋਲ ਜਿਹੜੀ ਚਲੀ ਗਈ ਗੁਰਬਾਣੀ ਦੀ ਸਿੱਖਿਆ ਲੈਣੀ ਸੀ ਲਈ ਹੋਈ ਨਹੀਂ ਗਈ ਕਿੱਥੇ ਤੁਸੀਂ ਇਹ ਕਹੋ ਵੀ ਅਸੀਂ ਸਿੱਖਿਆ ਲਈ ਹੋਈ ਨਹੀਂ ਇਹ ਤਾਂ ਕਹਿ ਸਕਦੇ ਇਹਨਾਂ ਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ ਬੋਲਣਾ ਕੀ ਆ ਕਿ ਸਿੱਖੀ ਦਾ ਤੁਹਾਡੇ ਕੋਲ ਬੋਰੀ ਭਰ ਕੇ ਭੇਜੀ ਸੀ ਨਾ ਵੀ ਤੁਸੀਂ ਖੜਾਤੀ ਇੱਥੇ ਇੱਥੇ ਕਹਿੰਦੇ ਦਿਖਾਓ ਢੇਰ ਲੱਗੇ ਜਿਹੜੀ ਖਾਲੀ ਹੋਈ ਹੋਈ ਹੈ ਕੌਣ ਲੈ ਗਿਆ ਸਿੱਖੀ ਤੁਹਾਡੀ ਸਿੱਖੀ ਸਿੱਖਿਆ ਸੀ ਗੁਰਬਾਣੀ ਸੀ ਨਾ ਸੁਣੀ ਐ ਨਾ ਮੰਨੀ ਐ ਸਿੱਧੀ ਗੱਲ ਇਹ ਹੈ ਜਿੱਦਣ ਸੁਣ ਮੰਨ ਲਈ ਹੋਸ਼ ਆ ਜੂਗੀ ਹੋਸ਼ ਕਿ ਕਰਨਾ ਕੀ ਸੀ ਕਰ ਕੀ ਰਹੇ ਹਾਂ ਗੁਰਬਾਣੀ ਕੀ ਕਹਿੰਦੀ ਅਸੀਂ ਕੀ ਕਰ ਰਹੇ ਹਾਂ ਸੁਰਤ ਹੋਵੇ ਮਨ ਬੁੱਧ ਨਾਨਕ ਨੂੰ ਹੋਸ਼ ਆ ਗਈ ਵੀ ਧਰਮ ਕੀ ਕਹਿੰਦਾ ਹੈ ਕੀ ਕਰ ਰਹੇ ਨੇ ਕਬੀਰ ਨੂੰ ਹੋਸ਼ ਆ ਗਈ ਵੀ ਮੈਂ ਕੀ ਕਰਦਾ ਕਰਨਾ ਕੀ ਚਾਹੀਦਾ ਬਾੜਾ ਪਰੇ ਭਾਈ ਬੁਲਾ ਕੇ ਹੋਸ਼ ਜਿਆਦਾ ਹੋਣੀ ਹੈ ਕਿ ਕੀ ਕਰਨਾ ਹੈ ਕੀ ਕਰ ਰਹੇ ਨੇ ਗੁਰਬਾਣੀ ਕੀ ਕਹਿੰਦੀ ਅਸੀਂ ਕੀ ਕਰ ਰਹੇ ਹਾਂ ਹੋਸ਼ ਆਉਣੀ ਹੈ ਸੁਰਤੋਂ ਹੋਵੇ ਮਨ ਪਰ ਆਉਣੀ ਹੈ ਬਾਣੀ ਨੂੰ ਮੰਨੇ ਤੇ ਮੰਨਣ ਤੋਂ ਪਹਿਲਾਂ ਨਹੀਂ ਆਉਣੀ ਮੰਨਣਾ ਨਹੀਂ ਹੈ ਕੋਈ ਜੇ ਮੰਨਦਾ ਹੀ ਨਹੀਂ ਫਿਰ ਕਹਿੰਦੇ ਗੱਲ ਨੇ ਗੁਰੂ ਸਾਡਾ ਗੁਰੂ ਹੈ ਝੂਠ ਬੋਲਦੇ ਨੇ ਕਪਟੀ ਨੇ ਝੂਠੇ ਨੇ ਰਹੇ ਨੇ ਬੰਦੇ ਹੈ ਨਹੀਂ ਕਹਿਣ ਨਾਲ ਗੱਲ ਬਣ ਜੂ ਮੰਨਣ ਨਾਲ ਬਣਨੀ ਜਿੱਦਣ ਮੰਨ ਲਈ ਹੋਸ਼ ਆ ਜੂ ਜੀਵਨ ਬਦਲ ਜੂ ਸੁਰਤ ਹੋ ਗਏ ਮਨ ਮਨ ਨੂੰ ਵੀ ਸੁਰਤ ਜੂ ਅਕਲ ਨੂੰ ਬੁੱਧ ਨੂੰ ਵੀ ਸੁਰਤ ਆ ਜੂ ਇਹ ਕੀ ਹੋ ਗਿਆ ਅਸੀਂ ਤਾਂ ਜਾਏ ਉਲਟੇ ਰਸਤੇ ਰਹੇ ਹਾਂ ਹੁਣ ਲੜਾਈਆਂ ਸ਼ੁਰੂ ਹੋ ਗਈਆਂ ਦਿੱਲੀ ਵਾਲੇ ਅੱਡ ਹੋ ਗਏ ਹਜੂਰ ਸਾਹਿਬ ਵਾਲੇ ਅੱਡ ਹੋ ਗਏ ਅੱਡ ਹੋ ਗਏ ਉਧਰ ਹਰਿਆਣੇ ਵਾਲੇ ਹੋਰ ਨੂੰ ਫਿਰਦੇ ਨੇ ਹਰਿਆਣੇ ਵਾਲੇ ਨੂੰ ਫਿਰਦੇ ਨੇ ਉਹ ਦੇਖੋ ਨਾ ਉਤਰਾ ਉਤਰਾਂਚਲ ਵਾਲੇ ਉਹਨਾਂ ਦੀ ਵਧੀਆ ਦੁਕਾਨ ਚੱਲ ਪਈ ਗਏ ਕਹਿੰਦੇ ਉੱਥੇ ਨੂੰ ਨਾ ਜਾਓ ਕਾਇਮ ਨਹੀਂ ਸਕਦੇ ਐਲਾਨੀ ਉੱਥੇ ਨੂੰ ਨਾ ਜਾਓ ਹੇਮ ਕੋਟ ਨੂੰ ਉਹ ਕਹਿੰਦੇ ਅੰਮ੍ਰਿਤਸਰ ਨੂੰ ਨਾ ਜਾਓ ਇਹ ਵੀ ਡਰਦੇ ਨੇ ਕਿ ਝੂਠੇ ਸਾਰੇ ਹੀ ਨੇ ਹੁਣ ਜੇ ਐਲਾਨੀਆਂ ਕਹਿੰਦੇ ਨੇ ਉੱਥੇ ਨਾ ਜਾਓ ਕਹਿੰਦੇ ਇੱਥੇ ਕੀ ਹੈ ਬਈ ਤੁਸੀਂ ਦੱਸੋ ਇੱਥੇ ਕੀ ਹੈ ਜਿਹੜਾ ਝੂਠ ਹੁੰਦਾ ਆਪੇ ਹੀ ਮਰ ਜਾਂਦਾ ਹੁੰਦਾ ਗੱਲ ਤਾਂ ਰਹੀ ਹੈ ਵੀ ਉੱਥੇ ਨਹੀਂ ਸਮਝ ਜਾਂਦੀ ਉੱਥੇ ਕਰੋੜਾਂ ਰੁਪਏ ਜੜ ਜਾਂਦਾ ਹੈ ਉਹ ਇੱਥੇ ਆਉਣ ਉਹ ਕੋਈ ਹੋਰ ਲੈ ਜਾਂਦਾ ਉਹ ਸਿੱਖੀ ਦੀ ਗੱਲ ਹੈ ਮੰਨੇ ਸਗਲ ਭਵਨ ਕੀ ਸੁਧ ਸਗਲ ਭਵਨ ਕੀ ਸੁਧਾ ਹੈ ਮੰਨੇ ਤੇ ਇਹਦਾ ਤਿੰਨ ਭਵਨਾਂ ਦੀ ਗੱਲ ਕਰਦੇ ਨੇ ਕਹਿੰਦੇ ਸਗਲ ਭਵਨ ਕੀ ਸੁਧਾ ਹੈ ਇਹਦਾ ਤਿੰਨਾਂ ਭਵਨਾਂ ਦੀ ਗੱਲ ਕਰਦੇ ਨੇ ਗੁਰਬਾਣੀ ਸਗਲ ਭਵਨ ਕੀ ਕਹਿੰਦੀ ਹੈ ਸੁੱਧ ਤਿੰਨ ਭਵਨ ਵੀ ਮਾਇਆ ਹੈ ਥੋੜੇ ਜਿਹੇ ਏਰੀਏ ਦੇ ਨੇ ਇੱਥੇ ਹੀ ਨੇ ਹੋਰ ਪਲੈਨਟ ਨੇ ਜਿਹੜੇ ਜੇ ਹੋਰ ਤੋਂ ਜੀਵਨ ਹੋਵੇ ਉੱਥੇ ਕੀ ਹੈ ਪਰ ਸਗਲ ਭਵਨ ਕੀ ਸੁਧ ਸਾਰੀ ਉਹ ਸੋਝੀ ਆ ਜਾਂਦੀ ਮੰਨੇ ਮੂੰਹ ਚੋਟਾ ਨਾ ਖਾਏ ਜੇ ਗੁਰਬਾਣੀ ਨੂੰ ਮੰਨੇ ਤਾਂ ਮੂੰਹ ਚੋਟਾ ਨਾ ਖਾਏ ਮੂੰਹ ਹੈ ਮੋਹ ਮੰਮੇ ਨੂੰ ਉਪਰ ਨੂੰ ਸਹੀ ਮੂੰਹ ਚੋਟਾ ਨਾ ਖਾਏ ਤਾਂ ਕੋ ਚੋਟ ਨਹੀਂ ਖਾਂਦਾ ਮੂੰਹ ਤੇ ਕਿਵੇਂ ਜਦੋਂ ਇਹ ਹੁਕਮ ਨਾਲ ਟਕਰਾਉਂਦੇ ਆ ਅਸੀਂ ਤਾਂ ਮੂੰਹ ਤੇ ਟਕਰਾਉਂਦੇ ਆ ਤਾਂ ਮੂੰਹ ਤੇ ਜੋੜ ਵੱਜਦੀ ਅਸੀਂ ਜੋ ਚਾਹੁੰਦੇ ਆ ਸਾਡੀ ਇੱਛਾ ਹੈ ਪਰਮੇਸ਼ਰ ਦੀ ਇੱਛਾ ਨਾਲ ਟਕਰਾਉਂਦੀ ਹੈ ਜਾ ਕੇ ਉਹ ਮੂੰਹ ਤੇ ਹੀ ਵੱਜਦੀ ਹੈ ਜੋੜ ਅੱਗੋਂ ਜੋੜ ਪੈਂਦੀ ਹੈ ਨਾ ਜੇ ਬੰਨੇ ਤਾਂ ਇੱਛਾ ਹੋਵੇ ਨਹੀਂ ਜੇ ਇੱਛਾ ਹੈ ਤਾਂ ਮੂੰਹ ਤੇ ਜੋੜ ਹੈ ਜਿਹਦੇ ਅੰਦਰ ਇੱਛਾ ਨਹੀਂ ਉਹਦੇ ਜੋੜ ਹੈ ਹੀ ਨਹੀਂ ਇੱਛਾ ਜਦ ਪੂਰੀ ਨਹੀਂ ਹੁੰਦੀ ਉਹ ਝੋਟ ਹੈ ਮੰਨੇ ਜਮ ਕੇ ਸਾਥ ਨਾ ਜਾਏ ਜਿਹੜਾ ਮੰਨੂਗਾ ਜਮ ਦੇ ਸਾਥ ਕਿਉਂ ਜਾਊਗਾ ਜਿਹੜਾ ਜਮ ਕੇ ਸਾਥ ਜਾਊ ਉਹਦੀ ਵਰਸੀ ਮਨਾਈ ਜਾਊਗੀ ਤਾਂ ਫਿਰ ਫਰਕ ਕੀ ਹੋਇਆ ਇੱਕ ਤਾਂ ਜਮ ਕੇ ਸਾਥ ਗਿਆ ਇੱਕ ਗਿਆ ਨਹੀਂ ਵਰਸੀ ਤੋਂ ਹੰਦੀ ਮਨਾਈ ਜਾਂਦੇ ਹੋ ਫਟ ਕਹਿੰਦਾ ਕੌਣ ਕਹੇ ਸਤਗੁਰ ਮੋਇਓ ਜਿਹੜਾ ਕਹਿੰਦਾ ਸਤਗੁਰ ਮੋਇਆ ਇਹ ਜਿਉਂਦਿਆਂ ਦੀਆਂ ਵਰਸੀਆਂ ਬਣਾਈ ਜਾਂਦੇ ਨੇ ਜਿਨ੍ਹਾਂ ਨੇ ਸਾਧ ਜੀਵਨ ਕਰਿਆ ਉਹਨਾਂ ਦੀਆਂ ਵਰਸੀਆਂ ਨਹੀਂ ਬਣਾਈ ਦੀਆਂ ਹੁੰਦੀਆਂ ਪਰ ਮੂਰਖ ਨੇ ਇਹਨਾਂ ਨੂੰ ਕਿਹੜਾ ਪਤਾ ਇਹਨਾਂ ਨੂੰ ਵਿਸ਼ਵਾਸ ਹੈ ਸਾਧ ਜੀਵਨ ਹੋ ਜਾਂਦਾ ਇਹਨਾਂ ਨੂੰ ਆ ਜਿਹੜੀ ਗੁਰਬਾਣੀ 'ਚ ਲਿਖਿਆ ਹੈ ਤਾਂ ਮੈਂ ਬੰਦਨ ਵੀ ਇਹ ਤਾਂ ਫਰਜੀ ਗੱਲਾਂ ਨੇ ਇਹ ਗੱਲਾਂ ਫਰਜੀ ਬੰਦਨ ਨੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਹੋਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਨਾਮ ਦਾ ਜਿਹੜਾ ਹੈ ਜਦੋਂ ਪ੍ਰਗਟ ਹੁੰਦਾ ਕਿਸੇ ਦੇ ਹਿਰਦੇ ਚਾਨਣ ਨਿਰੰਜਨ ਨਾਮ ਹੈ ਨਿਰੰਜਨ ਮਾਇਆ ਤੋਂ ਅਲੱਗ ਗਿਆਨ ਆਤਮ ਗਿਆਨ ਨਿਰੰਜਨ ਹੋਏ ਐਸਾ ਨਾਮ ਨਿਰੰਜਨ ਹੋਏ ਹਾਂ ਐਸਾ ਹੁੰਦਾ ਹੈ ਐਸਾ ਹੁੰਦਾ ਉਹਦਾ ਪ੍ਰਗਾਸ ਪਰ ਜਿਹੜਾ ਦੇਖ ਲੈਂਦਾ ਮੰਨ ਲੈਂਦਾ ਨਾ ਜਿਹੜਾ ਉਹਦੀ ਝਲਕ ਦੇਖਦਾ ਬਸ ਉਹੀ ਉਹਨੂੰ ਪਤਾ ਲੱਗਦਾ ਮਨ ਜਾਣੇ ਮਨ ਜਿਹੜਾ ਬਾਣੀ ਨੂੰ ਮੰਨ ਕੇ ਜਿਹੜਾ ਬਾਣੀ ਨੂੰ ਮੰਨ ਲੈਂਦਾ ਉਹੀ ਨਾਮ ਨੰਨਣ ਦੇ ਦਰਸ਼ਨ ਕਰਦਾ ਮੈਂ ਕਹ ਲੋ ਮੰਨ ਜਾਣੇ ਮੰਨ ਕੇ ਹੀ ਨਾਮ ਨੰਨਣ ਦਾ ਤੂੰ ਜਾਣਿਆ ਜਾ ਸਕਦਾ ਨਾਮ ਦਾ ਦਰਸ਼ਨ ਮੰਨ ਕੇ ਹੀ ਹੁੰਦਾ ਬਾੜੇ ਨੂੰ ਗੁਰਬਾਣੇ ਨੂੰ ਮੰਨੇ ਬਿਨਾ ਨਾਮ ਨੂੰ ਜੁੜਦਾ ਪਤਾ ਹੀ ਨਹੀਂ ਲੱਗਦਾ ਉਹਦੀ ਸਮਝ ਹੀ ਨਹੀਂ ਆ